जिसकी वस्त सुई ले जाएगा सुई ले जाएगा सुई ले जाएगा जिसकी वस्त सुई ले जाएगा सुई ले जाएगा सुई ले जाएगा रोज किसे सो की जय दोष किसे सो की जिसकी वस्त सोई ले जाएगा सोई ले जाएगा सोई ले जाएगा जिसकी वस्त सोई ले जाएगा सोई ले जाएगा सोई ले जाएगा ਨਾਂਗੀ ਆਵਣ ਨਾਂਗੀ ਜਾਣ ਹਰ ਹੁਕਮ ਪਾਇਆ ਕਿਆ ਕੀਜੈ ਨਾਂਗੀ ਆਵਣ ਨਾਂਗੀ ਜਾਣ ਹਰ ਹੁਕਮ ਪਾਇਆ ਕਿਆ ਕੀਜੈ ਰੋਸ ਕਿਸੇ ਸੋ ਕੀਜੈ जिसकी वस्त सोई ले जाएगा सोई ले जाएगा सोई ले जाएगा जिसकी वस्त सोई ले जाएगा सोई ले जाएगा सोई ले जाएगा होवे सो पाणा मन्ने सहजे हर रस पीजे गुरुमुख होवे सो पाणा मन्ने सहजे हर रस पीजे रोज किसे सो जे रोज किसे सो जे ਇਸ ਕੀ ਵਸਤ ਸੋਈ ਲੈ ਜਾਏਗਾ ਸੋਈ ਲੈ ਜਾਏਗਾ ਸੋਈ ਲੈ ਜਾਏਗਾ ਜਿਸ ਕੀ ਵਸਤ ਸੋਈ ਲੈ ਜਾਏਗਾ ਸੋਈ ਲੈ ਜਾਏਗਾ ਸੋਈ ਲੈ ਜਾਏਗਾ नानक सुखदाता सदा सलाही रसना राम रवि जय नानक सुखदाता सदा सलाही रसना राम रवि जय रोज किसे सुखी जय रोज किसे सुखी जय जिसकी वस्त सोई ले जाएगा सोई ले जाएगा सोई ले जाएगा जिसकी वस्त सोई ले जाएगा सोई ले जाएगा सोई ले जाएगा जनक सुखदाता सदा सलाहे रसम राम रवि दे नानक सुखदाता सदा सलाहे रसम राम रवि दे रोज के शेषों की जय रोज के शेषों ਬਰਸਤ ਸੋਈ ਲੈ ਜਾਏਗਾ ਸੋਈ ਲੈ ਜਾਏਗਾ ਸੋਈ ਲੈ ਜਾਏਗਾ ਜਿਸ ਕੀ ਬਸਤ ਸੋਈ ਲੈ ਜਾਏਗਾ ਸੋਈ ਲੈ ਜਾਏਗਾ ਸੋਈ ਲੈ ਜਾਏਗਾ जिसकी बस्त सोई ले जाएगा जिसकी बस्त सोई ले जाएगा ਸਤਿਗੁਰੂ ਕੀ ਸਮਝਾਰ ਐ ਜੀਵ ਐਵੇਂ ਨਾ ਉਸ ਪ੍ਰਭੂ ਨੂੰ ਉਲਾਂਬੇ ਦੇਣ ਲੱਗ ਜਾਇਆ ਕਰ ਆਪਾਂ ਦੁਨੀਆ ਵਿੱਚ ਤੱਕਿਆ ਹੈ ਨਾ ਕਈ ਵਾਰ ਜੀਵ ਆਖ ਦਿੰਦਾ ਹੈ ਕਿ ਉਸ ਰੱਬ ਨੇ ਮੇਰੇ ਨਾਲ ਬੜਾ ਮਾੜਾ ਕੀਤਾ ਹੈ ਮੈਨੂੰ ਫਲਾਣਾ ਦੁੱਖ ਦੇ ਦਿੱਤਾ ਹੈ ਨਹੀਂ ਬਈ ਸਾਰੇ ਸੁੱਖ ਉਸ ਦੇ ਦਿੱਤੇ ਹੋਏ ਨੇ ਸਾਰੀਆਂ ਰਹਿਮਤਾਂ ਉਸ ਦੀਆਂ ਦਿੱਤੀਆਂ ਹੋਈਆਂ ਨੇ ਆ ਹਿਰਦੇ ਵਿੱਚ ਝਾਤ ਮਾਰ ਮੰਗ ਮੰਗ ਕੇ ਉਸ ਕੋਲੋਂ ਸਾਰੇ ਸੁੱਖ ਲਏ ਨੇ ਤੇ ਸਤਿਗੁਰੂ ਬਾਣੀ ਵਿੱਚ ਕਹਿੰਦੇ ਐ ਭਲਿਆ ਸਾਰਾ ਕੁਝ ਦੇਣ ਵਾਲਾ ਲੈ ਵੀ ਸਕਦਾ ਹੈ ਜਿਸ ਕੀ ਬਾਸਤ ਸੋਈ ਲੈ ਜਾਏਗਾ ਸਾਰੇ ਸੁਖ ਇਸ ਦੇ ਨੇ ਸਾਰੀਆਂ ਰਹਿਮਤਾਂ ਉਸਨੇ ਦਿੱਤੀਆਂ ਨੇ ਇਥੋਂ ਤੱਕ ਐ ਸਰੀਰ ਵੀ ਉਸਨੇ ਦਿੱਤਾ ਹੈ ਦੇਣ ਵਾਲਾ ਲਜਾ ਵੀ ਸਕਦਾ ਹੈ ਰੋਸ ਕਿਸੇ ਸਿਉ ਕੀਜੈ ਕਿਹਦੇ ਨਾਲ ਗੁੱਸਾ ਕਰਦਾ ਹੈ ਕਿਹਦੇ ਨਾਲ ਰੋਸ ਕਰਦਾ ਹੈ ਤਨ ਗੁਰੂ ਅਰਜਨ ਦੇਵ ਪਾਤਸ਼ਾਹ ਸ੍ਰੀ ਤਰਨਤਾਰਨ ਸਾਹਿਬ ਵਿੱਚ ਸਰੋਵਰ ਦੀ ਕਾਰ ਸੇਵਾ ਆਰੰਭ ਕਰਾਉਣ ਲੱਗੇ ਨੇ ਬਹੁਤ ਸਾਰੀਆਂ ਗੁਰਸਿੱਖ ਸੰਗਤਾਂ ਸੇਵਾ ਵਾਸਤੇ ਆਈਆਂ ਨੇ ਸਤਿਗੁਰਾਂ ਨੇ ਹੁਕਮ ਕੀਤਾ ਜਿਨ੍ਹਾਂ ਜਿਨ੍ਹਾਂ ਨੇ ਵੀ ਸੇਵਾ ਕਰਨੀ ਹੈ ਆਪਣੇ ਆਪਣੇ ਨਾਮ ਲਖਾ ਦੇਵੋ ਤੇ ਨਾਲ ਕੀ ਤਾੜਨਾ ਕੀਤੀ ਹੈ ਵੀ ਜਿਨ੍ਹਾਂ ਨੇ ਵੀ ਨਾਮ ਲਖਾਣਾ ਹੈ ਜਿਨ੍ਹਾਂ ਨੇ ਵੀ ਸੇਵਾ ਲਖਾਣੀ ਹੈ ਹਰ ਰੋਜ਼ ਸੇਵਾ ਤੇ ਆਇਆ ਕਰਨਾ ਪਵੇਗਾ ਗੁਰਸਿੱਖ ਨਾਮ ਲਿਖ ਰਹੇ ਨੇ ਤੇ ਸਤਿਗੁਰੂ ਧੰਗੁਰੂ ਅਰਜਨ ਦੇਵ ਪਾਤਸ਼ਾਹ ਰਹਿਮਤਾਂ ਦੇ ਭੰਡਾਰ ਕੋਲ ਬੈਠੇ ਸਤਗੁਰਾਂ ਨੇ ਕੀ ਤੱਕਿਆ ਇੱਕ ਬੀਬੀ ਜਿਸ ਦਾ ਨਾਮ ਭਾਗ ਪਰੀ ਹੈ ਉਹ ਵੀ ਆਪਣਾ ਨਾਮ ਲਿਖਾ ਰਹੀ ਹੈ ਜਦੋਂ ਇਸ ਨੇ ਆਪਣਾ ਨਾਮ ਲਿਖਾਇਆ ਸਤਗੁਰਾਂ ਨੇ ਆਖਿਆ ਬੀਬਾ ਐ ਸੇਵਾ ਬੜੀ ਹੀ ਭਾਰੀ ਹੈ ਕਈਆਂ ਦੇ ਨਾਲ ਮਿੱਟੀ ਪੁੱਟਣੀ ਹੈ ਤੇ ਟੋਕਰਿਆਂ ਦੇ ਨਾਲ ਚੁੱਕਣੀ ਹੈ ਐਡੀ ਭਾਰੀ ਸੇਵਾ ਤੂੰ ਕਿਵੇਂ ਕਰੇਂਗੀ ਇਹ ਸੇਵਾ ਤੇਰੇ ਵੱਸ ਦੀ ਨਹੀਂ ਹੈ ਸੱਚ ਜਾਣ ਜਿਉਂ-ਜਿਉਂ ਸਤਿਗੁਰੂ ਬੋਲ ਰਹੇ ਨੇ ਇਸ ਬੀਬੀ ਦੇ ਅੱਖਾਂ ਵਿੱਚੋਂ ਹੰਝੂ ਕਿਰਾਏ ਮੁਖ ਹੰਝੂਆਂ ਦੇ ਨਾਲ ਭਰ ਲਿਆ ਸਤਿਗੁਰੂ ਮੈਨੂੰ ਦੁਖਿਆਰੀ ਨੂੰ ਜ਼ਰੂਰ ਸੇਵਾ ਦੇਵੋ ਮੈਂ ਬੜੀ ਦੁੱਖਾਂ ਦੀ ਭਰੀ ਹਾਂ ਸਾਰਾ ਸੰਸਾਰ ਘੁੰਮਿਆ ਇੱਕ ਤੇਰਾ ਦਰ ਬਾਕੀ ਰਿਹਾ ਸੋਭਾ ਸੁਣੀ ਹੈ ਤੇਰੇ ਦਰ ਤੇ ਸੇਵਾ ਕਰਨ ਵਾਲੇ ਦੇ ਦੁੱਖ ਕਟੇ ਜਾਂਦੇ ਨੇ ਮੈਨੂੰ ਸੇਵਾ ਕਰ ਲੈਣ ਦੇ ਸਤਗੁਰਾਂ ਨੇ ਆਖਿਆ ਬੀਬਾ ਤੈਨੂੰ ਕੀ ਦੁੱਖ ਹੈ ਐਡਾ ਕਿਉਂ ਰੋਂਦੀ ਹੈ ਹੱਥ ਜੋੜ ਕੇ ਵੈਰਾਗ ਭਰੀ ਆਵਾਜ਼ ਵਿੱਚ ਆਖਣ ਲੱਗੀ ਸਤਿਗੁਰੂ ਮੇਰਾ ਪਤੀ ਕਈ ਮਹੀਨਿਆਂ ਤੋਂ ਮੰਝੇ ਤੇ ਬਿਮਾਰ ਪਿਆ ਹੈ ਉੱਠ ਨਹੀਂ ਸਕਦਾ ਬੈਠ ਨਹੀਂ ਸਕਦਾ ਬੋਲ ਨਹੀਂ ਸਕਦਾ ਹਰ ਪਾਸਿਓਂ ਜਵਾਬ ਮਿਲ ਗਿਆ ਹੈ ਐਡੀ ਮੈਂ ਦੁਖਿਆਰੀ ਹਾਂ ਛੋਟਾ ਜਿਹਾ ਮੇਰਾ ਬੱਚਾ ਹੈ ਉਸ ਨੂੰ ਟੀਵੀ ਦੀ ਬਿਮਾਰੀ ਉਹ ਵੀ ਮੰਜੇ ਤੇ ਪਿਆ ਹੈ ਹਿਲ ਨਹੀਂ ਸਕਦਾ ਮੈਂ ਬੜੀ ਦੁਖਿਆਰੀ ਹਾਂ ਇਸ ਦੁਖਿਆਰੀ ਨੂੰ ਸੇਵਾ ਜ਼ਰੂਰ ਕਰ ਲੈਣ ਦੇਵੋ ਸਤਿਗੁਰੂ ਆਖਣ ਲੱਗੇ ਬੀਬਾ ਪਤੀ ਤੇਰਾ ਬਿਮਾਰ ਬੱਚਾ ਵੀ ਤੇਰਾ ਬਿਮਾਰ ਦੋਨੋਂ ਮੰਜੇ ਤੋਂ ਨਹੀਂ ਉੱਠ ਸਕਦੇ ਕਿਵੇਂ ਸੇਵਾ ਕਰੇਂਗੇ ਸਤਿਗੁਰੂ ਮੈਂ ਤੁਹਾਡੇ ਨਾਲ ਬਚਨ ਕਰਦੀ ਹਾਂ ਕਦੀ ਵੀ ਸੇਵਾ ਵਿੱਚ ਨਾਗਾ ਨਹੀਂ ਦੇ ਪਾਵਾਂਗੇ ਸਤਿਗੁਰੂ ਆਖਣ ਲੱਗੇ ਚੰਗਾ ਤੇਰੀ ਮਰਜ਼ੀ ਆਪਣੀ ਘਰ ਗਈ ਸਵੇਰ ਹੋਈ ਟੋਕਰਾ ਚੁੱਕਿਆ ਆਪਣੇ ਪਤੀ ਦੇ ਕੋਲ ਆਈ ਜੋ ਮੰਜੇ ਤੇ ਲੇਟਿਆ ਹੋਇਆ ਹੈ ਹੱਥ ਜੋੜ ਕੇ ਪੁੱਛਣ ਲੱਗੀ ਸੁਆਮੀ ਮੈਂ ਸੇਵਾ ਤੇ ਚਲੀ ਜਾਵਾਂ ਇਹ ਬੋਲ ਨਹੀਂ ਸਕਦਾ ਉੱਠ ਨਹੀਂ ਸਕਦਾ ਸਿਰ ਹਲਾ ਕੇ ਇਸ਼ਾਰਾ ਕੀਤਾ ਬਈ ਤੂੰ ਚਲੀ ਜਾ ਸਿਰ ਹਲਾਇਆ ਚਲੇ ਗਏ ਰੋਹ ਦੀ ਇਸ ਤਰ੍ਹਾਂ ਕਰਦੀ ਹੈ ਘਰੋਂ ਟੁਰਨ ਲੱਗੀ ਆਪਣੇ ਪਤੀ ਕੋਲੋਂ ਆਗਿਆ ਮੰਗਦੀ ਹੈ ਸੁਆਮੀ ਚਲੀ ਜਾਵਾਂ ਇਹ ਸਿਰ ਹਲਾ ਦਿੰਦਾ ਹੈ ਛੋਟਾ ਜਿਹਾ ਬੱਚਾ ਇਸ ਨੂੰ ਬੋਤਲ ਦੇ ਵਿੱਚ ਦੁੱਧ ਦੇ ਜਾਂਦੀ ਹੈ ਤੇ ਸੇਵਾ ਤੇ ਟੁਰ ਜਾਂਦੀ ਹੈ ਸਾਰਾ ਦਿਨ ਸੇਵਾ ਕਰਦੀ ਤੇ ਸ਼ਾਮ ਨੂੰ ਘਰ ਆਂਦੀ ਹੈ ਅੱਜ ਸੇਵਾ ਕਰਦਿਆਂ 16 ਦਿਨ ਬੀਤੇ ਜਦੋਂ 16ਵਾਂ ਦਿਨ ਆਇਆ ਆਪਣੇ ਘਰੋਂ ਤੁਰਨ ਲੱਗੀ ਰੋਜ਼ਾਨਾ ਦੀ ਤਰ੍ਹਾਂ ਬੱਚਾ ਜੋ ਮੰਜੇ ਤੇ ਲੇਟਿਆ ਹੋਇਆ ਹੈ ਬਿਮਾਰੀ ਨਾਲ ਬਿਲਕ ਰਿਹਾ ਹੈ ਉਸ ਨੂੰ ਦੁੱਧ ਵਾਰੀ ਬੋਤਲ ਪਕੜਾਈ ਤੇ ਆਪਣੇ ਪਤੀ ਦੇ ਕੋਲ ਗਈ ਸੁਆਮੀ ਮੈਂ ਸੇਵਾ ਤੇ ਚਲੀ ਜਾਵਾਂ ਅੱਜ ਸਿਰ ਨਹੀਂ ਜੇ ਹਲਾਇਆ ਅੱਗੇ ਹਰ ਰੋਜ਼ ਸਿਰ ਹਲਾ ਕੇ ਇਸ਼ਾਰਾ ਕਰਦੇ ਸਨ ਵੀ ਚਲੀ ਜਾ ਅੱਜ ਸਿਰ ਨਹੀਂ ਜੇ ਹਲਾਇਆ ਦੂਜੀ ਵਾਰ ਪੁੱਛਿਆ ਸੁਆਮੀ ਚਲੇ ਜਾਵਾਂ ਸਿਰ ਨਹੀਂ ਦੇ ਹਲਾਇਆ ਅੱਜ ਇਸ ਨੇ ਚਰਨਾਂ ਨੂੰ ਪਕੜ ਕੇ ਹਲਾਇਆ ਤੇ ਕੀ ਤੱਕ ਰਹੀ ਹੈ ਅਜੇ ਵੀ ਕੋਈ ਇਸ਼ਾਰਾ ਨਹੀਂ ਹੋਇਆ ਤੇ ਅੱਜ ਇਸ ਬੀਬੀ ਨੇ ਜਦੋਂ ਆਪਣੇ ਪਤੀ ਦੇ ਮੁਖ ਤੋਂ ਕੁਪੜਾ ਚੱਕਿਆ ਪੱਲੂ ਉਠਾਇਆ ਤੇ ਕੀ ਤੱਕ ਰਹੀ ਹੈ ਇਸ ਦਾ ਪਤੀ ਗੁਜ਼ਰ ਗਿਆ ਹੈ ਤਾਂ ਮਾਰ ਕੇ ਰੋਈ ਐ ਮੇਰੇ ਰੱਬਾ ਐ ਮਾਲਕਾ ਐ ਕੀ ਹੋ ਗਿਆ ਮੈਨੂੰ ਕਿੱਡੇ ਦੁੱਖਾਂ ਦੇ ਵਿੱਚ ਫਸਾ ਦਿੱਤਾ ਹੈ ਐ ਸਤਿਗੁਰੂ ਤੇਰੇ ਦਰਸ ਤੇ ਸੇਵਾ ਕਰਨ ਵਾਲਿਆਂ ਦੀਆਂ ਝੋਲੀਆਂ ਸੁੱਖਾਂ ਨਾਲ ਭਰ ਜਾਂਦੀਆਂ ਨੇ ਮੈਨੂੰ ਕਿੱਡੇ ਦੁੱਖ 'ਚ ਫਸਾਇਆ ਹੈ ਮਨ ਵਿੱਚ ਸੋਚ ਰਹੀ ਹੈ ਹੁਣ ਕੀ ਕਰਾਂ ਇੱਕ ਪਾਸੇ ਪਤੀ ਸੁਰਗਵਾਸ ਹੋਇਆ ਮੰਝੇ ਤੇ ਪਿਆ ਹੈ ਦੂਜੇ ਪਾਸੇ ਸਤਗੁਰਾਂ ਨਾਲ ਬਚਨ ਕੀਤਾ ਹੋਇਆ ਹੈ ਹਰ ਰੋਜ਼ ਸੇਵਾ ਤੇ ਆਇਆ ਕਰਾਂਗੀ ਬਈ ਹੁਣ ਕੀ ਕਰਾਂ ਸੋਚ ਰਹੀ ਹੈ ਮਨ ਵਿੱਚ ਕੀ ਸੋਚਿਆ ਪਹਿਲਾਂ ਰੱਬ ਨੂੰ ਮਨਾਉਣਾ ਹੈ ਪਹਿਲਾਂ ਗੁਰੂ ਨੂੰ ਰਜਾਉਣਾ ਹੈ ਪਹਿਲਾਂ ਸੇਵਾ ਕਰਨੀ ਹੈ ਸੰਸਾਰ ਦੇ ਸਕਰ ਉਸ ਜਾਵੇ ਪਤੀ ਮੰਜੇ ਤੇ ਸੁਰਗਵਾਸ ਪਿਆ ਸਿਰ ਤੇ ਟੋਕਰਾ ਚੁੱਕਿਆ ਤੇ ਸੇਵਾ ਕਰਨ ਵਾਸਤੇ ਸਤਗੁਰਾਂ ਦੇ ਦਰਬਾਰ ਨੂੰ ਤੁਰੇ ਜਾ ਰਹੀ ਹੈ ਤੇ ਰੋਂਦੀ ਹੋਈ ਜਾ ਰਹੀ ਹੈ ਅੱਖਾਂ ਦੇ ਵਿੱਚੋਂ ਹੰਝੂ ਕੇਰਦੀ ਜਾ ਰਹੀ ਹੈ ਐ ਸਤਗੁਰੂ ਮੈਨੂੰ ਕਿੱਡੇ ਡਾਢੇ ਦੁੱਖ ਵਿੱਚ ਫਸਾਇਆ ਅੱਜ ਤੈਨੂੰ ਉਲਾਂਭਾ ਦੇਣਾ ਜਿਹੜੇ ਦੁੱਖ ਕੱਟਣ ਵਾਸਤੇ ਸੇਵਾ ਕੀਤੀ ਉਸੇ ਦੁੱਖਾਂ ਵਿੱਚ ਫਸਾ ਦਿੱਤਾ ਕਿੱਡੇ ਕਿੱਡੇ ਹੰਝੂ ਕੇਰਦੇ ਉਲਾਂਬੇ ਦੇਂਦੀ ਜਾ ਰਹੀ ਹੈ ਐ ਸਤਿਗੁਰੂ ਤੇਰੇ ਨਾਲ ਅੱਜ ਗੱਲ ਕਰਨੀ ਹੈ ਇਸ ਗਰੀਬਣੀ ਨੂੰ ਕਿੱਡੇ ਦੁੱਖ ਵਿੱਚ ਫਸਾਇਆ ਹੈ ਕਿਉਂ ਨਹੀਂ ਮੇਰੇ ਤੇ ਰਹਿਮਤ ਕੀਤੀ ਮੇਰੀ ਸੇਵਾ ਵਿੱਚ ਕਿਹੜੀ ਕਮੀ ਰਹਿ ਗਈ ਸੀ ਐਡੇ ਐਡੇ ਹੰਝੂ ਕੇਰਦੀ ਉਲਾਂਬੇ ਦੇਂਦੀ ਟੁਰੀ ਜਾ ਰਹੀ ਤੇ ਸਤ ਸੰਗਿਓ ਸਤਗੁਰਾਂ ਦੇ ਦਰਬਾਰ ਦਾ ਇਹ ਅਸੂਰ ਇਹ ਮਰਜ਼ਾਦਾ ਸੀ ਸੇਵਾ ਕਰਨ ਤੋਂ ਪਹਿਲਾਂ ਕਥਾ ਕੀਰਤਨ ਤੇ ਫਿਰ ਸੇਵਾ ਆਰੰਭ ਹੁੰਦੀ ਸੀ ਜਿਉਂ ਹੀ ਦਰਬਾਰ ਵਿੱਚ ਪੁੱਜੇ ਤੇ ਅੱਗੋਂ ਜਾਂਦਿਆਂ ਨੂੰ ਕੀਰਤਨ ਹੋ ਰਿਹਾ ਹੈ ਬਈ ਕੀ ਕੀਰਤਨ ਹੋ ਰਿਹਾ ਹੈ ਜਿਸ ਕੀ ਬਾਸਤ ਸੋਈ ਲੈ ਜਾਏਗਾ ਰੋਜ਼ ਕਿਸੇ ਸਿਉ ਕੀਤੇ ਸ਼ਬਦ ਦਾ ਭੋਗ ਪਿਆ ਤੇ ਤਨ ਗੁਰੂ ਅਰਜਨ ਦੇ ਪਾਤਸ਼ਾਹ ਨੇ ਇਸ ਸ਼ਬਦ ਦੀ ਆਪ ਵਿਆਖਿਆ ਕੀਤੀ ਐ ਜੀਬ ਐਵੇਂ ਨਾ ਕੁਲਾਂਬੇ ਦੇਣ ਲੱਗ ਪਿਆ ਕਰ ਉਹਦੀਆਂ ਵਸਤੂਆਂ ਉਹਦੇ ਸਰੀਰ ਉਹਦੇ ਸੁਖ ਦੇਣ ਵਾਲਾ ਜਦੋਂ ਮਰਜ਼ੀ ਲੈ ਜਾਵੇ ਉਹਦੇ ਨਾਲ ਕਾਹਦਾ ਗੁੱਸਾ ਉਹਦੇ ਅੱਗੇ ਕਿਸੇ ਦਾ ਜ਼ੋਰ ਨਹੀਂ ਚੱਲਦਾ ਤੇ ਹੋਰ ਉਹ ਕਿਸੇ ਨਾਲ ਬੁਰਾ ਨਹੀਂ ਜੇ ਕਰਦਾ ਵੀ ਨਾ ਉਲਾਂਬੇ ਦਿਆ ਕਰ ਤੇ ਸਤ ਸੰਗੀਓ ਧੰ ਗੁਰੂ ਅਰਜਨ ਦੇ ਪਾਤਸ਼ਾਹ ਦੇ ਬਚਨ ਹੋ ਤੇ ਸਿੱਖ ਦਾ ਹਿਰਦਾ ਕਿਉਂ ਨਾ ਠੰਡਾ ਹੋ ਜਾਵੇ ਜਦੋਂ ਬੀਬੀ ਨੇ ਸਤਗੁਰਾਂ ਦੀ ਇਹ ਵਿਆਖਿਆ ਇਹ ਉਪਦੇਸ਼ ਸੁਣਿਆ ਤੇ ਹਿਰਦਾ ਠੰਡਾ ਹੋ ਗਿਆ ਕੋਈ ਉਲਾਂਭਾ ਨਹੀਂ ਦੇ ਰਿਹਾ ਸਾਰਾ ਦਿਨ ਸੇਵਾ ਕੀਤੀ ਸ਼ਾਮ ਨੂੰ ਆਪਣੇ ਘਰ ਗਈ ਤੇ ਸ਼ਾਮ ਨੂੰ ਪਤੀ ਦਾ ਸੰਸਕਾਰ ਕਰ ਦਿੱਤਾ ਪਤੀ ਦਾ ਸੰਸਕਾਰ ਕੀਤਾ ਕਈ ਵਾਰ ਉਹ ਪ੍ਰਭੂ ਆਪਣੇ ਭਗਤਾਂ ਨੂੰ ਕਸਵੱਟੀ ਤੇ ਲਾ ਕੇ ਦੇਖਦਾ ਹੈ ਅੱਜ 7 ਦਿਨ ਹੋਰ ਵੀਤੇ ਨੇ ਸੇਵਾ ਕਰਦੇ ਆ ਜਦੋਂ 8ਵਾਂ ਦਿਨ ਆਇਆ ਨਾ ਘਰੋਂ ਟੁਰਨ ਲੱਗੀ ਤੇ ਛੋਟੇ ਜੇ ਬੱਚੇ ਨੇ ਆਖਿਆ ਮਾਂ ਰਾਤੀ ਮੇਰੇ ਸੁਪਨੇ ਦੇ ਵਿੱਚ ਬਾਪੂ ਆਇਆ ਸੀ ਆਖਣ ਲੱਗਾ ਪੁੱਤਰ ਤੈਨੂੰ ਵੀ ਮੈਂ ਆਪਣੇ ਕੋਲ ਲੈ ਜਾਣਾ ਤੇਰੀ ਮਾਂ ਤੇਰਾ ਖਿਆਲ ਨਹੀਂ ਦੇ ਰੱਖਦੀ ਕੱਲੀ ਨੂੰ ਛੱਡ ਕੇ ਤੁਰ ਜਾਂਦੀ ਹੈ ਤੇਰਾ ਖਿਆਲ ਨਹੀਂ ਰੱਖਦੀ ਤੇਰੀ ਮਾਂ ਇਸ ਲਈ ਮੈਂ ਤੈਨੂੰ ਆਪਣੇ ਕੋਲ ਲੈ ਜਾਣਾ ਮਾਂ ਨੇ ਆਖਿਆ ਪੁੱਤਰ ਇਹ ਕੀ ਬੋਲ ਰਿਹਾ ਹੈ ਸੁਪਨੇ ਕਿਤੇ ਸੱਚ ਹੁੰਦੇ ਨੇ ਇਹੋ ਜੀਆਂ ਗੱਲਾਂ ਨਹੀਂ ਕਰਦੀਆਂ ਪੁੱਤਰ ਨੂੰ ਦੁੱਧ ਵਾਲੀ ਬੋਤਲ ਪਕੜਾਈ ਟੋਕਰਾ ਚੁੱਕਿਆ ਤੇ ਸੇਵਾ ਵਾਸਤੇ ਚੱਲੀ ਪੁੱਤਰ ਨੇ ਰੋ ਕੇ ਆਵਾਜ਼ ਮਾਰੀ ਐ ਮੇਰੀ ਅੰਮਾ ਮਰਨ ਵਾਲੇ ਦੀ ਆਖਰੀ ਇੱਛਾ ਸਾਰੇ ਪੂਰੀ ਕਰ ਦਿੰਦੇ ਨੇ ਤੂੰ ਸੇਵਾ ਤੇ ਚੱਲੀ ਹੈ ਪਤਾ ਨਹੀਂ ਤੇਰੇ ਆਣ ਤੱਕ ਮੈਂ ਹੋਵਾਂ ਜਾਂ ਨਾ ਹੋਵਾਂ ਮੇਰੀ ਆਖਰੀ ਇੱਛਾ ਤੇ ਪੂਰੀ ਕਰਦਾ ਜਦੋਂ ਛੋਟੇ ਜਿਹੇ ਬੱਚੇ ਨੇ ਇੰਨੇ ਬਚਨ ਆਖੇ ਮਾਂ ਦਾ ਹਿਰਦਾ ਕੰਮ ਗਿਆ ਪੁੱਤਰ ਕੀ ਤੇਰੀ ਇੱਛਾ ਹੈ ਹੈ ਮੇਰੀ ਅੰਮਾ ਇੱਕ ਵਾਰ ਘੁੱਟ ਕੇ ਮੈਨੂੰ ਛਾਤੀ ਦੇ ਨਾਲ ਲਾ ਲਾ ਕਿਤੇ ਮੈਂ ਮਾਂ ਦੇ ਪਿਆਰ ਤੋਂ ਬਾਂਝਾ ਨਾ ਮਰ ਜਾਵਾਂ ਮਾਂ ਵਾਲਾ ਪਿਆਰ ਦੇ ਦੇ ਮਾਂ ਦੇ ਅੱਖਾਂ ਵਿੱਚੋਂ ਹੰਝੂ ਰਾਈ ਰੋ ਪਈ ਐ ਪੁੱਤਰਾ ਇਹ ਗੱਲ ਹੈ ਪੁੱਤਰ ਦੀ ਬਾਹ ਪਕੜੀ ਆ ਲੈ ਅੱਜ ਮੈਂ ਤੇਰੀ ਬਾਹ ਧੰ ਗੁਰੂ ਅਰਜਨ ਦੇ ਪਾਤਸ਼ਾਹ ਨੂੰ ਪਕੜਾ ਕੇ ਚੱਲੀ ਜਿਨ੍ਹਾਂ ਦੇ ਘਰ ਤੇ ਉਹਨਾਂ ਦੀ ਰਹਿਮਤ ਹੋ ਜਾਂਦੀ ਹੈ ਐ ਮੇਰੀ ਬੱਚਾ ਉਸ ਘਰ ਦੇ ਅੱਗੇ ਦੀ ਵੀ ਜੰਮ ਨਹੀਂ ਦੇ ਲੰਘਦਾ ਧੁਰਤੀ ਵੀ ਡਰੀ ਨਾ ਤੇਰੀ ਬਾਹ ਗੁਰੂ ਅਰਜਨ ਦੇ ਪਾਤਸ਼ਾਹ ਨੂੰ ਪਕੜਾ ਕੇ ਚੱਲੀ ਹੈ ਐ ਮੇਰੇ ਪੁੱਤਰਾ ਰਤਾ ਵੀ ਡਰੀ ਨਾ ਕਿੱਡਾ ਭਰੋਸਾ ਦੇ ਕੇ ਮਾਂ ਤੁਰ ਗਈ ਹੈ ਸੇਵਾ ਵਾਸਤੇ ਸਾਰਾ ਦਿਨ ਰੱਜ ਕੇ ਸੇਵਾ ਕੀਤੀ ਜਦੋਂ ਸ਼ਾਮ ਨੂੰ ਆਈ ਨਾ ਆਪਣੇ ਘਰ ਆ ਕੇ ਘਰ ਦਾ ਦਰਵਾਜ਼ਾ ਖੋਲਿਆ ਕੀ ਤੱਕ ਰਹੀ ਹੈ ਉਹ ਛੋਟਾ ਜਿਹਾ ਬੱਚਾ ਕਈ ਮਹੀਨਿਆਂ ਤੋਂ ਮੰਜੇ ਤੇ ਬਿਲਕ ਰਿਹਾ ਸੀ ਬਿਮਾਰੀ ਨਾਲ ਤੜਫ ਰਿਹਾ ਸੀ ਬਿਰੇ ਦੇ ਵਿੱਚ ਨਸਾ ਫਿਰਦਾ ਹੈ ਮਾਂ ਦੇਖ ਕੇ ਹੈਰਾਨ ਹੋ ਗਈ ਅੱਖਾਂ ਮਲ-ਮਲ ਕੇ ਦੇਖ ਰਹੀ ਹੈ ਪੁੱਤਰ ਮੈਨੂੰ ਤੇ ਯਕੀਨ ਨਹੀਂ ਆਉਂਦਾ ਇਹ ਕਿਵੇਂ ਹੋ ਗਿਆ ਹੈ ਕਿਵੇਂ ਹੋ ਗਿਆ ਇੰਨੇ ਮਹੀਨਿਆਂ ਦਾ ਤੂੰ ਮੰਦੇ ਤੇ ਪਿਆ ਹੈ ਤੇ ਇੱਕ ਦਿਨ ਦੇ ਵਿੱਚ ਤੂੰ ਠੀਕ ਹੋ ਗਿਆ ਯਕੀਨ ਨਹੀਂ ਦੇ ਆਂਦਾ ਛੋਟੇ ਦੇ ਬੱਚੇ ਨੇ ਆਖਿਆ ਮਾਂ ਤੈਨੂੰ ਨਹੀਂ ਪਤਾ ਮੈਂ ਤੇ ਮਰ ਚਲਿਆ ਸੀ ਮੇਰੇ ਸਵਾਸ ਨਿਕਲ ਚੱਲੇ ਸਨ ਜਦੋਂ ਮੇਰਾ ਸਾਹ ਘੁੱਟ ਹੋਇਆ ਜਦੋਂ ਮੇਰਾ ਗਲਾ ਸੁੱਕਿਆ ਨਾ ਮੈਂ ਉੱਚੀ ਉੱਚੀ ਪਾਣੀ ਪਾਣੀ ਆਖਿਆ ਤੇ ਕੀ ਹੋਇਆ ਆਪਣੇ ਘਰ ਦਾ ਬਾਹਰਲਾ ਦਰਵਾਜ਼ਾ ਆਪਣੇ ਆਪ ਖੁੱਲ ਗਿਆ ਮੈਂ ਕੀ ਤੱਕ ਰਿਹਾ ਇੱਕ ਗੋਲ ਪਗੜੀ ਬਾਲਾ ਬਾਬਾ ਤੇ ਲੰਬੀ ਜਿਸਦੀ ਦਾੜੀ ਆਪਣੇ ਘਰ ਆਇਆ ਤੇ ਆ ਕੇ ਮੇਰੇ ਮੂੰਹ ਦੇ ਵਿੱਚ ਉਸਨੇ ਜਲ ਪਾ ਦਿੱਤਾ ਜਦੋਂ ਉਸਨੇ ਮੇਰੇ ਮੁਖ ਦੇ ਵਿੱਚ ਜਲ ਪਾਇਆ ਤੇ ਮੈਨੂੰ ਇੰਜ ਜਾਪਿਆ ਜਿਵੇਂ ਮੇਰੇ ਸਰੀਰ ਵਿੱਚ ਦੁਬਾਰਾ ਸਵਾਸ ਆ ਗਿਆ ਹੋਵੇ ਦੁਬਾਰਾ ਜਾਨ ਆ ਗਈ ਹੋਵੇ ਇੰਜ ਮੈਨੂੰ ਜਾਪਣ ਲੱਗਾ ਜਦੋਂ ਦੂਜੀ ਵਾਰ ਮੈਂ ਪਾਣੀ ਪਾਣੀ ਆਖਿਆ ਉਹ ਬਾਬਾ ਫਿਰ ਆਇਆ ਮੇਰੇ ਮੂੰਹ ਦੇ ਵਿੱਚ ਫਿਰ ਪਾਣੀ ਪਾਇਆ ਮੈਨੂੰ ਬੜਾ ਹੀ ਆਨੰਦ ਮਿਲਿਆ ਤੇ ਮੈਂ ਉਸ ਨੂੰ ਆਖਿਆ ਬਾਬਾ ਤੂੰ ਕੌਣ ਹੈ ਤੂੰ ਕੌਣ ਹੈ ਉਸ ਨੇ ਆਪਣਾ ਨਹੀਂ ਦੱਸਿਆ ਮੇਰੇ ਤੋਂ ਪੁੱਛਣ ਲੱਗਾ ਬਈ ਬੱਚਾ ਤੇਰਾ ਬਾਪੂ ਕਿੱਥੇ ਹੈ ਮੈਂ ਆਖਿਆ ਬਾਬਾ ਬਾਪੂ ਮੇਰਾ ਗੁਜ਼ਰ ਗਿਆ ਤੇਰੀ ਮਾਂ ਕਿੱਥੇ ਹੈ ਮਾਂ ਮੇਰੀ ਸੇਵਾ ਕਰਨ ਵਾਸਤੇ ਗਈ ਹੈ ਮੇਰਾ ਖਿਆਲ ਨਹੀਂ ਰੱਖਦੀ ਮੈਨੂੰ ਇਕੱਲੇ ਨੂੰ ਛੱਡ ਕੇ ਤੁਰ ਜਾਂਦੀ ਤੜਫਦੇ ਨੂੰ ਛੱਡ ਕੇ ਤੁਰ ਜਾਂਦੀ ਆ ਤੁਸੀਂ ਦੇਖ ਲਿਆ ਜੇ ਅੱਜ ਤੁਸੀਂ ਨਾ ਆਂਦੇ ਤੇ ਮੇਰੀ ਜਾਨ ਨਿਕਲ ਜਾਣੀ ਸੀ ਮਾਂ ਮੇਰੀ ਸੇਵਾ ਕਰਨ ਗਈ ਹੈ ਬਸ ਇਕੱਲੇ ਨੂੰ ਛੱਡ ਕੇ ਤੁਰ ਜਾਂਦੀ ਹੈ ਹੈ ਬਾਬਾ ਤੂੰ ਕੌਣ ਹੈ ਉਸਨੇ ਆਖਿਆ ਪੁੱਤਰ ਜਿਸ ਦਰਬਾਰ ਵਿੱਚ ਤੇਰੀ ਮਾਂ ਸੇਵਾ ਕਰਨ ਜਾਂਦੀ ਹੈ ਮੈਂ ਉਸੇ ਦਰਬਾਰ ਵਿੱਚੋਂ ਆਇਆ ਜਿਉਂ ਹੀ ਪੁੱਤਰ ਸੁਣਾ ਰਿਹਾ ਹੈ ਤੇ ਮਾਂ ਹੰਝੂ ਕੇਰ ਰਹੀ ਹੈ ਤਨ ਗੁਰੂ ਅਰਜਨ ਦੇ ਪਾਤਸ਼ਾਹ ਤੂੰ ਬਖਸ਼ਾਂ ਕਰਨ ਵਾਸਤੇ ਇਸ ਗਰੀਬਣੀ ਦੇ ਘਰ ਆਪ ਚੱਲ ਕੇ ਆ ਗਿਆ ਤਨ ਹੈ ਤੂੰ ਜਾਨ ਹੈ ਤੂੰ ਮਾਂ ਦੇ ਮੂੰਹ ਚੋਂ ਨਿਕਲ ਰਿਹਾ ਹੈ ਮਾਂ ਉਹ ਕੌਣ ਸੀ ਤੂੰ ਜਾਣਦੀ ਹੈ ਉਸ ਨੂੰ ਮਾਂ ਨੇ ਛਾਤੀ ਨਾਲ ਲਾਇਆ ਪੁੱਤਰ ਨੂੰ ਬਿਰਾਗ ਵਿੱਚ ਭਿੱਜ ਕੇ ਆਖਿਆ ਪੁੱਤਰ ਰਹਿਮਤਾਂ ਦੇ ਮਜਸਮੀ ਤਨ ਗੁਰੂ ਅਰਜਨ ਦੇ ਪਾਤਸ਼ਾਹ ਆਪ ਤੇਰੇ ਮੁਖ ਵਿੱਚ ਜਲ ਪਾ ਕੇ ਗਏ ਨੇ ਤੈਨੂੰ ਦੁਬਾਰਾ ਜਾਨ ਦੇ ਕੇ ਗਏ ਨੇ ਆਪ ਬਖਸ਼ਿਆ ਕਰਕੇ ਗਏ ਨੇ ਐ ਸਤਿਗੁਰੂ ਜਿਸ ਕੀ ਬਾਸਤ ਸੋਈ ਲੈ ਜਾਏਗਾ ਤੂੰ ਕਿਸ ਨੂੰ ਕੀ ਦੇਣਾ ਹੈ ਕਿਸੇ ਕੋਲੋਂ ਕੀ ਲੈਣਾ ਹੈ ਦੇਹ ਲੇਹ ਏਕ ਤੂੰ ਹੀ ਬਿਗਰ ਕੋ ਨਹੀਂ ਆ ਬਾਬਾ ਜੀ ਬਾਣੀ ਵਿੱਚ ਬਖਸ਼ਿਸ਼ ਕਰ ਰਹੇ ਨੇ ਦੇਣ ਲੈਣ ਵਾਲਾ ਉਹ ਇੱਕ ਪ੍ਰਭੂ ਹੈ ਕਿਸੇ ਨੂੰ ਕਿੰਨਾ ਦੇਣਾ ਹੈ ਕਿਸੇ ਕੋਲੋਂ ਕਿੰਨਾ ਲੈਣਾ ਹੈ ਉਹ ਹੀ ਜਾਣਦਾ ਹੈ ਐ ਜੀਬ ਐਵੇਂ ਥੋੜਾ ਜਿੰਨਾ ਦੁੱਖ ਆ ਜਾਵੇ ਐਡੇ ਵੱਡੇ ਪਲਾਂਬੇ ਨਾ ਦਿਆ ਕਰ ਕਦੀ ਵੀ ਉਸ ਨੂੰ ਮਾੜਾ ਨਾ ਆਖਿਆ ਕਰ ਕਦੀ ਵੀ ਉਸ ਦੇ ਨਾਲ ਰੋਸ ਨਾ ਕਰਿਆ ਕਰ ਸਤਿਗੁਰੂ ਸਮਝਾ ਰਹੇ ਨੇ ਜਿਸ ਕੀ ਵਸਤ ਸੋਈ ਲੈ ਜਾਏਗਾ जिसकी बस्त सुई ले जाएगा सुई ले जाएगा सुई ले जाएगा जिसकी बस्त सुई ले जाएगा सुई ले जाएगा सुई ले जाएगा रोज किसे सो की जय रोज किसे सो की जय ਜਿਸ ਕੀ ਵਸਤ ਸੋਈ ਲੈ ਜਾਏਗਾ ਸੋਈ ਲੈ ਜਾਏਗਾ ਸੋਈ ਲੈ ਜਾਏਗਾ ਨਾਨਕ ਸੁਖ ਦਾਤਾ सदा सलाही रसनाराम रवि जय नानक सुखदाता सदा सलाही रसनाराम रवि जय रोज किसे सुखी जय रोज किसे सुखी जय की बस सोई ले जाएगा सोई ले जाएगा सोई ले जाएगा जिसकी वस्त सोई ले जाएगा सोई ले जाएगा सोई ले जाएगा रोज किसे सूखी जय रोज किसे सूखी जय मस्त सोई ले जाएगा सोई ले जाएगा सोई ले जाएगा जिसकी वस्त सोई ले जाएगा सोई ले जाएगा सोई ले जाएगा रोज दिल से सो की जय रोज किसे सो की जय किसकी वस सोई ले जाएगा सोई ले जाएगा सोई ले जाएगा जिसकी बस सोई ले जाएगा सोई ले जाएगा सोई ले जाएगा रोज किसे सुखी ले रोज किसे सुखी की इसकी बस सुई ले जाएगा सुई ले जाएगा सुई ले जाएगा जिसकी वस्तु सुई ले जाएगा सुई ले जाएगा सुई ले जाएगा जिसकी वस्तु सुई ले जाएगा सुई ले जाएगा सुई ले जाएगा जिसकी वस्त सुई ले जाएगा सोई ले जाएगा सोई ले जाएगा